ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆਂ ਹੋਰ ਕਰੰਦੀ ਵਨ ਉਹ ਕਹਿੰਦਾ ਜਵਾਨੀ ਕਲਾਮੀ ਮੈਂ ਸੁਣੀ ਸੁਣਾਈ ਗੱਲ ਨਹੀਂ ਕਹਿੰਦਾ ਇਹ ਸੰਤਰ ਅੱਖੀ ਦੇਖ ਪਤੀਣੀਆਂ ਮੈਂ ਦੇਖ ਕੇ ਕਹਿ ਰਿਹਾ ਗੱਲ ਜਦ ਮੈਂ ਦੇਖ ਲਿਆ ਤਾਂ ਅੱਖਾਂ ਨੂੰ ਵਿਸ਼ਵਾਸ ਆਇਆ ਵੀ ਬਿਲਕੁਲ ਜ਼ਹਿਰ ਹੈ ਇਹ ਸੁਣੀ ਸੁਣਾਈ ਗੱਲ ਨਹੀਂ ਹੈ ਮੇਰੀ ਇਹ ਕਹੀ ਹੋਈ ਅੱਖੀ ਦੇਖ ਆ ਜਾਂ ਦੇਖ ਲਿਆ ਅੱਖਾਂ ਨੇ ਜਾਂ ਵਿਸ਼ਵਾਸ ਕੀਤਾ ਜੇ ਸਾਰਾ ਕੁਝ ਸਮਝ ਲਿਆ ਫਿਰ ਵਿਸ਼ਵਾਸ ਕੀਤਾ ਮੈਂ ਗੁਰਬਾਣੀ ਤੇ ਇਦਾਂ ਵਿਸ਼ਵਾਸ ਨਹੀਂ ਕਰ ਲਿਆ ਮੈਂ ਪ੍ਰੈਕਟੀਕਲ ਕਰਕੇ ਵਿਸ਼ਵਾਸ ਕੀਤਾ ਮੈਂ ਖੋਜ ਕਰਕੇ ਵਿਸ਼ਵਾਸ ਕੀਤਾ ਮੈਂ ਸਮਝ ਕੇ ਵਿਸ਼ਵਾਸ ਵਿਸ਼ਵਾਸ ਕੀਤਾ ਉਹਨਾਂ ਜਰ ਵਿਸ਼ਵਾਸ ਆਇਆ ਹੀ ਨਹੀਂ ਮਨ ਵਿਸ਼ਵਾਸ ਕਰਦਾ ਹੀ ਨਹੀਂ ਅੱਖਾਂ ਉਹਨਾਂ ਚਿਰ ਦੀਆਂ ਹੀ ਨਹੀਂ ਹੈ ਬੁੱਧੀ ਉਹਨਾਂ ਚਿਰ ਬੁੱਧੀ ਅੱਖਾਂ ਨਾ ਅੱਖੀ ਅਕਲ ਉਹਨਾਂ ਚਿਰ ਮੰਨਦੀ ਉਹ ਨਹੀਂ ਜਨਾ ਚਿਰ ਬਿਲਕੁਲ ਸਮਝ ਨਹੀਂ ਲੈਂਦੀ ਦੇਖ ਨਹੀਂ ਲੈਂਦੀ ਅੱਖੀ ਦੇਖ ਪਤੀਣੀਆਂ ਅੱਖਾਂ ਨੇ ਦੇਖ ਕੇ ਅੱਗੇ ਮੌਤ ਖੜੀ ਦੇਖ ਕੇ ਨਹੀਂ ਨੇ ਵੀ ਵਾਪਸ ਮੁੜਿਆ ਤਾਂ ਉੱਥੇ ਰੁਕਿਆ ਵੀ ਅੱਗੇ ਤਾਂ ਮੌਤ ਹੈ ਹੀ ਹੈ ਦੀਦੀ ਉਹ ਸਾਫ ਦੀਦੀ ਹੈ ਵੀ ਹੁਣ ਦੇਖਣ ਲੱਗੀ ਹੈ ਜਿਹਨੇ ਹਥਿਆਰ ਬਣਾ ਲਏ ਤਾਂ ਮੌਤ ਹੈ ਹੁਣ ਕਾ ਦਿਖਣ ਲੱਗੀ ਪਹਿਲਾਂ ਕਿਉਂ ਨਹੀਂ ਦੇਖੀ ਪਹਿਲਾਂ ਨਹੀਂ ਦੇਖਦੀ ਹੁੰਦੀ ਢੇੜੇ ਜਾ ਕੇ ਦੇਖਦੀ ਹੈ ਅੱਖੀਂ ਦੇਖ ਪਤੇਣਿਆ ਸੁਣ ਸੁਣ ਰੀਨੇ ਕੰਨ ਸੁਣੀ ਗਏ ਸੁਣੀ ਗਏ ਸੁਣੀ ਗਏ ਕੰਨ ਵੀ ਭਰ ਗਏ ਸੁਣ ਕੇ ਵੀ ਗੱਲ ਬਿਲਕੁਲ ਠੀਕ ਹੈ ਕੰਨਾਂ ਦੀ ਵੀ ਤਸੱਲੀ ਹੋ ਗਈ ਰੱਜ ਗਏ ਕੰਨ ਪੂਰੇ ਰੱਜ ਗਏ ਕੋਈ ਸੁਣਨ ਵਾਲੀ ਐਸੀ ਗੱਲ ਸ਼ੰਕਾ ਵਾਲੀ ਨਹੀਂ ਰਹੇਗੀ ਕਿ ਜਿਹੜੀ ਪੱਖ ਤੋਂ ਸੁਣੀ ਨਾ ਹੋਵੇ ਜੋ ਗੱਲ ਗਿਆਨ ਦੀ ਤੋੜ ਇੰਨੀ ਪੈ ਗਈ ਕੰਨਾਂ ਦੇ ਵਿੱਚ ਭੱਗ ਗਏ ਰੀਣ ਹੁੰਦੀ ਹੈ ਬਹੁਤ ਬਰੀਕ ਜਿਹੜੀ ਰੀਣ ਹੁੰਦੀ ਹੈ ਨਾ ਹੁੰਦੀ ਹੈ ਉਹ ਤੂੜੀ ਦੀ ਬਣਦੀ ਹੈ ਰੀਣ ਰੀਣ ਪਰ ਉਹਦੀ ਪਛਾਣ ਨਹੀਂ ਹੁੰਦੀ ਕੀ ਚੀਜ਼ ਹੈ ਇਹ ਪੱਤੇ ਦੀ ਬਣੀ ਹੈ ਬਲ ਦੀ ਬਣੀ ਹੈ ਕਾਦੀ ਬਣੀ ਹੈ ਬਹੁਤ ਚੀਜ਼ਾਂ ਦੀ ਇਕੱਠੀ ਹੋ ਕੇ ਬਣਦੀ ਹੈ ਬਹੁਤ ਸਾਰੇ ਗਿਆਨ ਇਕੱਠੇ ਕਰਕੇ ਜਦ ਮਿਲਾ ਕੇ ਸਮਝਾਏ ਤਾਂ ਸਮਝਾ ਗਈ ਗੱਲ ਵੀ ਗੱਲ ਠੀਕ ਹੈ ਰੀਣੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂਦੀ ਵਨ ਸਾਖ ਪਕੰਦੀ ਆਈਆਂ ਸਾਖ ਜਿਹੜੀ ਸੀ ਕੀ ਉਹ ਪੱਕ ਗਈ ਅਕਲ ਪੱਕ ਗਈ ਮੇਰੀ ਨੂੰ ਮੰਨ ਲਈ ਗੱਲ ਪਕੰਦੀ ਆਈਆਂ ਜਦ ਸਾਖ ਹੋਰ ਕਰਿੰਦੀ ਵਨ ਉਹਦਾ ਰੰਗ ਰੂਪ ਬਦਲ ਗਿਆ ਵਨ ਬਦਲ ਗਿਆ ਕੱਚੀ ਨਹੀਂ ਹੈਗੀ ਕੋਈ ਕੱਚੀ ਨਹੀਂ ਹੈ ਉਹਦਾ ਵਨ ਬਦਲ ਗਿਆ ਮੇਰੀ ਜਿਹੜੀ ਸ਼ਾਖ ਸੀ ਨਾ ਤਰਬਰ ਇੱਕ ਅਨੰਤ ਡਾਰ ਸਾਖਾ ਉਹ ਪਪੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰਿਆ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਜਾਂ ਰਾਜ ਕੀ ਰਾਮ ਜਾਂ ਰਾਮ ਕੀ ਕਹਾਣੀ ਜਾਣ ਲਈ ਫੇਰ ਸਾਬ ਪੱਕੀ ਜਾਂ ਰਾਜਾ ਰਾਮ ਕੀ ਕਹਾਣੀ ਸਮਝ ਲਈ ਫੇਰ ਸਾਬ ਪੱਕੀ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਗਿਆਨ ਜੋਤ ਅੰਤਰ ਜੋਤ ਗਿਆਨ ਪ੍ਰਗਾਸਾ ਕਿਨ ਗੁਰਮੁਖ ਬਿਰਲੇ ਜਾਣੀ ਉਹ ਗੁਰਮੁਖ ਬਿਰਲਾ ਸੀ ਇਹ ਇਹਨੇ ਜਾਣੀ ਉਹਨਾਂ ਜੋ ਸੀ ਇਹ ਜਿਹੜਾ ਕਬੀਰ ਕਹਿੰਦਾ ਕਿ ਨਹੀਂ ਗੁਰਮੁਖ ਬਿਰਲਾ ਜਾਣੀ ਉਹ ਸੀ ਜਾਣ ਲਈ ਪੱਕ ਗਿਆ ਪੱਕੀ ਆ ਸਾਖ ਹੁੰਦੀ ਆ ਪੱਕੀ ਬਾਣੀ ਫਿਰ ਚੱਲਦੀ ਜੇ ਸਾਖ ਪੱਕੀ ਆ ਫਲ ਵੀ ਪੱਕਾ ਲੱਗੂਗਾ ਫਲ ਪੱਕੀ ਸਾਖ ਨੂੰ ਲੱਗਦਾ ਜੇ ਸਾਖ ਕੱਚੀ ਹੁੰਦੀ ਹੈ ਤਾਂ ਜੋ ਫੁੱਲ ਵੀ ਨਹੀਂ ਲੱਗਦਾ ਪਹਿਲਾਂ ਸਾਖ ਜਦ ਨਰਮ ਹੈ ਨਾ ਛੋਟੇ ਛੋਟੇ ਪੱਤੇ ਨਵੇਂ ਨਵੇਂ ਫੁੱਟਦੇ ਨੇ ਉਹ ਤਾਂ ਫੁੱਲ ਵੀ ਨਹੀਂ ਲੱਗਦਾ ਜੋ ਪੱਤੇ ਵੀ ਪੱਕ ਜਾਂਦੇ ਨੇ ਸਾਖ ਵੀ ਪੱਕ ਜਾਂਦੀ ਹੈ ਪੱਤੇ ਫਿਰ ਵੱਧਦੇ ਨਹੀਂ ਕਿਹੜੇ ਹੋਰ ਰੂਪ ਹੋ ਜਾਂਦਾ ਉਹਦਾ ਫਿਰ ਫੁੱਲ ਨਿਕਲਦੇ ਨੇ ਕਿਤੇ ਫੁੱਲ ਝੜਦੇ ਨੇ ਤਾਂ ਕਿਤੇ ਫਲ ਬਣਦਾ ਪੱਕੀ ਸਾਖ ਤੇ ਫਲ ਲੱਗਦਾ ਜਿਹੜੀ ਨਵੀਂ ਸਾਖ ਹੈ ਜੋ ਚੱਲਦੀ ਉਹ ਤੇ ਫਲ ਵਾਲ ਫੁੱਲ ਨਹੀਂ ਲੱਗਦੇ ਹੁੰਦੇ ਸਾਗ ਪਕੰਦੀ ਆਈਆਂ ਹੋਰ ਕਰੇਂਦੀ ਬਨ ਹੋਰ ਕਰੇਂਦੀ ਬਨ ਉਹ ਜਿਹੜੀ ਨਵੇਂ ਨਵੇਂ ਸਾਗ ਹੁੰਦੀ ਹੈ ਛੋਟਾ ਜਿਹਾ ਪੱਤਾ ਹੁੰਦਾ ਨਾ ਉਹਦੇ ਨਾਲ ਇਹਦਾ ਰੂਪ ਬਦਲ ਗਿਆ ਹੁਣ ਛੋਟਾ ਜਿਹਾ ਪੱਤਾ ਨਾ ਪੱਤਾ ਵੱਧਦਾ ਕੱਚੀ ਜੀ ਕੱਚੇ ਜੇ ਪੱਤੇ ਹੁੰਦੇ ਨੇ ਉਹ ਨਹੀਂ ਹੈ ਹੁਣ ਇਹਦਾ ਵੱਧ ਬਦਲ ਗਿਆ ਹੋਰ ਕਰੇਂਦੀ ਹੂੰ